ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਅਥ ਚੰਡੀ ਚਰਿੱਤਰ ਲਿਖਿਆ ਤੇ ਨਰਾਜ ਛੰਦ ਮਹਿਖ ਦੈਤ ਸੂਰਿਯੰ ਬਢਿਓ ਸਲੋਹ ਪੂਰਿਯੰ ਸੁਦੇਵ ਰਾਜ ਜੀਤਿਯੰ ਤ੍ਰਿਲੋਕ ਰਾਜ ਕੀਤਿਯੰ ਭਜੇ ਸੁਦੇਵ ਬੈ ਇਕੱਤਰ ਹੋਏ ਕੈ ਸਬੈ ਮਿਹੇ ਸੁਰਾ ਚਲੰ ਬਸੇ ਵਿਸੇਖ ਚਿਤ ਮੋਤ ਰਸੇ ਜੁਗੇਸ ਭੇਸ ਧਾਰ ਕੈ ਭਜੇ ਹਥਿਆਰ ਡਾਰ ਕੈ ਅਪਕਾਰ ਯਾਰ ਤੰਗ ਚਲੇ ਬਿਸੂਰ ਸੂਰਮਾ ਭਲੇ ਬਰਖ ਕਿਤੇ ਤਹਾਂ ਰਹੇ ਸੋ ਦੁਖ ਦੇਹ ਮੋ ਸਹੇ ਜਗਤਰ ਮਾਤ ਧਿਆਯੰ ਸੋ ਜੈਤ ਪੱਤਰ ਪਾਇੰ ਪ੍ਰਸੰਨ ਦੇਵਤਾ ਪਏ ਚਰਨ ਪੂਜਵੇ ਧਏ ਸਨਮ ਮੁਖਾਂ ਠੱਢੀਆਂ ਪ੍ਰਣਾਮ ਪਾਨ ਪੱਢੀਆਂ ਬਸਾਵਲ ਛੰਦ ਤਵੈ ਦੇਵਤਾਏ ਸਭੋ ਸੀਸ ਨਿਆਏ ਸੁਮਨ ਧਾਰ ਬਰਖੇ ਸਵੈ ਸਾਧ ਹਰਖੇ ਕਰੀ ਦੇਵੀ ਅਰਚਾ ਬ੍ਰਹਮ ਵੇਦ ਚਰਚਾ ਜਵੈ ਪਾਏ ਲਾਗੇ ਤਵੈ ਸੂਗ ਭਾਗੇ ਬਿਨੰਤੀ ਸੁਨਾਈ ਭਵਾਨੀ ਰਜਾਈ ਸਭੈ ਸ਼ਸਤਰ ਤਾਰੀ ਕਰੀ ਸਿੰਘ ਸਵਾਰੀ ਕਰੇ ਘੰਟ ਨਾਦੰ ਧੁਨੰ ਨਿਰਵਿਖਾਦੰ ਸੁਣਿਓ ਦਈ ਤਰਾਜੰ ਸਜਿਓ ਜੁਧ ਸਾਜੰ ਚੜਿਓ ਰਾਛ ਸੇ ਸੰਗ ਰਚੇ ਚਾਰਨੇ ਸੰਗ ਬਲੀ ਚਾਮਰੇਵੰ ਹਠੀ ਚਿਛੁਰੇਵੰ ਬਿੜਾ ਲਛ ਵੀਰੰ ਚੜੇ ਬੀਰ ਤੀਰੰ ਬੜੇ ਇਕ ਤਾਰੀ ਘਟਾ ਜਾਣਕਾਰੀ ਦੋਹਰਾ ਬਾਣ ਜਿਤੇ ਰਾਛਨ ਮਿਲ ਛਾੜਦ ਭੈ ਅਪਾਰ ਫੂਲ ਮਾਲ ਹੋਇ ਮਾਤੁਰ ਸੋਭੇ ਸਭੇ ਸੋ ਧਾਰ ਭੁਜੰਗ ਪ੍ਰਿਆਛੰਦ ਜਿਤੇ ਦਾਨਵ ਭਗਵਾਨ ਪਾਨੀ ਚਲਾਏ ਤਿਤੇ ਦੇਵਤਾ ਆਪ ਕਾਟੇ ਬਚਾਏ ਕਿਤੇ ਢਾਲ ਢਾਏ ਕਿਤੇ ਪਾਸ ਪੇਲੇ ਭਰੇ ਬਸਤਰ ਲੋਹੂ ਜਨੋ ਫਾਗ ਖੇਲੇ ਦੁਰਗਾਹੂ ਕੀ ਅੰਖੇਤ ਤੁੰਕੇ ਨਗਾਰੇ ਕਰੰਗ ਪੱਟ ਸੰਗ ਪਰਗ ਪਾਂਸੀ ਸੰਭਾਰੇ ਤਹਾ ਗੋਹ ਗੁਰਜ ਗੋਲੇ ਸੰਭਾਰੈ ਹਠੀ ਮਾਰਹੀ ਮਾਰ ਕਹਿ ਕਹਿ ਪੁਕਾਰੈ ਤਬੈ ਅਸ਼ਟ ਅਸ਼ਟਾਥ ਹਥਿਆਰੰ ਸੰਭਾਰੇ ਸਿਰੰ ਧਿਆਨ ਵੇਂਦਰਾਨ ਕੇ ਤਾਕ ਚਾਰੇ ਬਬਕਿਓ ਬਲੀ ਸਿੰਘ ਜੁਧੰ ਮਜਾਰੰ ਕਰੇ ਖੰਡ ਖੰਡੰ ਸੋ ਜੋ ਧਾਇ ਅਪਾਰੰ ਤੋਟਕ ਚੰਦ ਤਬ ਦਾਨਵ ਰੋਸ ਭਰੇ ਸਭ ਹੀ ਜਗਮਾਤ ਕੇ ਪਾਣ ਲਗੇ ਜਬ ਹੀ ਵਿਵਧਾ ਯੁਧ ਲੈ ਸੋ ਬਲੀ ਹਰਖੇ ਕਨ ਬੂੰਦਨ ਜਿਉ ਬਿਸਖੰ ਬਰਖੇ ਜਨ ਕੂਰ ਕੈ ਸਿਆਮ ਕਟਾ ਕੁੰਡੀ ਅਸਰੇਸ ਅਨੀ ਕਨ ਤਿਉ ਉਮਡੀ ਜਗਮਾਤ ਬਿਰੂਥਨ ਮੋ ਧਸ ਕੈ ਤਨ ਸਾਇਕ ਹਾਥ ਗਹਿਓ ਹਸ ਕੈ ਰਣ ਕੁੰਜਰ ਪੁੰਜ ਗਿਰਾਏ ਦੀਏ ਇਕ ਖੰਡ ਅਖੰਡ ਦੁਖੰਡ ਕੀਏ ਸਿਰ ਏਕ ਨਿਚੋੜ ਨਿਫੋੜ ਬਹੀ ਤਰਵਾ ਤਰ ਹੋਏ ਤਰਵਾਰ ਰਹੀ ਤਨ ਝੱਜਰ ਹੋਏ ਰਣ ਭੂਮ ਗਿਰੇ ਇਕ ਪਾਤ ਚਲੇ ਫਿਰ ਕੈ ਨਾ ਫਿਰੇ ਇਕ ਹਾਥ ਹਥਿਆਰ ਲੈ ਆਨ ਬਹੇ ਲਰ ਕੈ ਮਰ ਕੈ ਗਿਰ ਖੇਤ ਰਹੇ ਨਿਰਾਛੰਦ ਤਹਾਂ ਸੁਦੈਤ ਅੰਗ ਸਜੇ ਸੁਸਰਬ ਅੰਗ ਤੁਰੰਗ ਆਪ ਅੰਗ ਬਧੰ ਸੋ ਮਾਤ ਅੰਗ ਤਬੈ ਦੁਰਗਾ ਬਕਾਰ ਕੈ ਕਮਾਨ ਬਾਣ ਧਾਰ ਕੈ ਸੁਖਾਵ ਚਾਮ ਰੰਕਿਓ ਉਤਾਰ ਹਸਤ ਤੇ ਦਿਓ ਭੁਜੰਗ ਪ੍ਰਿਆ ਛੰਦ ਤਬੈ ਵੀਰ ਕੋ ਕੋਪੰ ਬਿੜਾ ਲਾਛ ਨਾਮੰ ਸਜੇ ਸ਼ਸਤਰ ਦੇਹੰ ਚਲੇ ਜੁਧ ਥਾਮੰ ਸਿਰੰਗ ਸਿੰਘ ਕੇ ਆਨ ਕਾਇੰ ਪ੍ਰਹਾਰੰ ਬਲੀ ਸਿੰਘ ਸੋ ਹਾਥ ਸੋ ਮਾਰਿ ਡਾਰੰ ਬਿੜਾਲਾਸ ਮਾਰੇ ਸੋ ਪਿੰਗਾਸ ਧਾਏ ਦੁਰਗਾ ਸਾਮ ਹੋਏ ਬੋਲ ਬਾਂਕੇ ਸੁਨਾਏ ਕਰੀ ਅਭਰ ਜਿਉ ਗਰਜ ਕੈ ਬਾਣ ਬਰਖੰ ਮਹਾਸੂਰ ਬੀਰੰਗ ਭਰੇ ਜੁਧ ਅਰਖੰ ਤਵੈ ਦੇਵੀਯੰ ਪਾਣ ਬਾਣ ਸੰਭਾਰੰ ਹਨਿਉ ਦੁਸ਼ਟ ਕੇ ਘਾਇ ਸੀ ਸੰਮਝਾਰੰ ਗਿਰੋ ਚੂਮ ਭੂਮੰ ਗਏ ਪ੍ਰਾਣ ਛੁਟੰ ਮਨੋ ਮੇਰ ਕੋ ਸਾਤ ਮੋ ਸ੍ਰਿੰਗ ਟੁਟੰ ਗਿਰੇ ਵੀਰ ਪਿੰਗਾਚ ਦੇਵੀ ਸੰਘਾਰੇ ਚਲੇ ਔਰ ਵੀਰੰ ਹਥਿਆਰੰ ਉਗਾਰੇ ਤਵੈ ਰੋਸ ਦੇਵਯੰ ਸਰੋਗੰ ਚਲਾਏ ਬਿਨਾ ਪ੍ਰਾਣ ਕੈ ਜੁਧ ਮਧੰ ਗਿਰਾਏ ਚਉਪਈ ਜੇ ਜੇ ਸਤਰ ਸਾਮੇ ਆਏ ਸਵੈ ਦੇਵਤਾ ਮਾਰ ਗਿਰਾਏ ਸੈਨਾ ਸਕਲ ਜਵੈ ਹਨਿ ਡਾਰੀ ਆਸਰੇਸ ਕੋਪਾ ਅਹੰਕਾਰੀ ਆਪ ਜੁਧ ਤਬ ਕੀਆ ਭਵਾਨੀ ਚੁਨ ਚੁਨ ਹਨੇ ਪਖਰੀਆ ਬਾਨੀ ਕ੍ਰੋਧ ਜਵਾਲ ਮਸਤਕ ਤੇ ਵਿਗਸੀ ਤਾਤੇ ਆਪ ਕਾਲਿਕਾ ਨਿਕਸੀ ਮਦ ਭਾਰ ਛੰਦ ਮੁਖ ਬਮਤ ਜਵਾਲ ਨਿਕਸੀ ਕਪਾਲ ਮਾਰੇ ਗਜੇਸ ਛੁੱਟੇ ਹੈ ਏਸ ਛੁੱਟੰਤ ਬਾਣ ਚੌਕਤ ਕਿਰਪਾਨ ਸਾੰਗ ਪ੍ਰਹਾਰ ਖੇਲ ਤਮਾਰ ਬਾਹੈ ਨਿਸੰਗ ਉਠੈ ਚੜੰਗ ਤੁਪਕ ਤੜਾਕ ਉਠਤ ਕੜਾਗ ਬਵਕੰਤ ਮਾਏ ਭਵਕੰਤ ਕਾਏ ਜੁਝੇ ਜਵਾਨ ਨੱਚੇ ਕਿਕਾਨ ਰੂਆ ਛੰਦ ਤਾਇਓ ਅਸਰੇਂਦਰ ਤਹਾ ਨਿਜ ਕੋ ਪਿਓ ਵਡਾਏ ਸੰਗ ਲੈ ਚਤਰੰਗ ਸੈਨਾ ਸੁਧ ਸ਼ਸਤਰ ਨਚਾਏ ਦੇਵ ਸ਼ਸਤਰ ਲਗਾਇ ਗਿਰੇ ਰਣ ਰੁਜ ਜੁਜ ਜਵਾਨ ਪੀਲ ਰਾਜ ਫਿਰੇ ਕਹੂੰ ਰਣ ਸੋਚ ਛੁਚ ਕਿਕਾਨ ਚੀਰ ਜਾਮਰ ਪੁੰਜ ਕੁੰਜਰ ਬਾਦ ਰਾਜ ਅਨੇਕ ਸ਼ਸਤਰ ਅਸਤਰ ਸੁਭੇ ਕਹੂੰ ਸਰਦਾਰ ਸਵਾਰ ਅਰੇਕ ਤੇਗ ਤੀਰਥ ਫੰਗ ਤਵਰ ਕੋਹ ਕਬਾਨ ਅਨੰਤ ਬੇਦ ਬੇਦ ਗਿਰੇ ਬਰਛਨ ਸੂਰ ਸੋ ਭਾਵੰਤ ਗ੍ਰਿਧ ਬ੍ਰਿਧ ਉਡੇ ਤਾਂ ਫਿਕਰੰਤ ਸਵਾਨ ਸਿੰਗਰਾਲ ਮਤ ਦੰਤ ਸਪਛ ਬੱਬੈ ਕੰਕ ਮੰਕਰ ਸਾਲ ਸ਼ੁਦਰ ਮੀਮ ਛਰੁਧਰ ਕਾ ਅਰ ਚਰਮ ਕਛਪ ਅਨੰਤ ਨਕਰ ਬਕਰ ਸੋ ਬਰਮ ਸੋਵਿਤ ਸਰੋਣ ਨੀਰ ਦੁਰੰਤ ਨਵ ਸੂਰ ਨਵ ਕਾ ਸੇ ਰਥੀ ਆਤ ਰਥੀ ਜਾਨ ਜਹਾਜ ਲਾਦ ਲਾਦ ਮਨੋ ਚਲੇ ਤਨ ਧੀਰ ਵੀਰ ਸਲਾਜ ਮੋਲ ਬੀਜ ਫਿਰੈ ਚੁਕਾਤ ਦਲਾਲ ਖੇਤ ਖਤੰਗ ਗਾਹੇ ਗਾਹੇ ਫਿਰੇ ਫਵਜਨ ਝਾਰੇ ਦਿਰਬ ਨਿਖੰਗ ਅੰਗ ਭੰਗ ਗਿਰੇ ਕਹੂੰ ਬੋ ਰੰਗ ਰੰਗਿਤ ਵਸਤਰ ਚਰਮ ਬਰਮ ਸੁਭੇ ਕਹੂੰ ਰਣ ਭੂਮ ਸ਼ਸਤਰ ਰੁਵਸਤਰ ਮੁੰਡ ਤੁੰਡ ਤੁਜਾ ਪਤਾਕਾ ਟੂਕ ਟਾਕ ਅਰੇਕ ਜੂਜ ਜੂਜ ਪਰੇ ਸਵੈ ਅਰੀ ਬਾਚਿਓ ਨਹੀਂ ਏਕ ਕੋਪ ਕਹਿ ਮੈਂ ਖੇਸ ਦਾਨੋ ਧਾਇਓ ਤੇ ਕਾਲ ਅਸਤਰ ਸ਼ਸਤਰ ਸੰਭਾਰ ਸੂਰੋ ਰੂਪ ਕਹਿ ਵਿਕਰਾਲ ਕਾਲ ਪਾਣ ਕਿਰਪਾਨ ਲੈ ਤੇ ਮਾਰਿਓ ਤਤਕਾਲ ਜੋਤ ਜੋਤ ਵਿਖੈ ਮਿਲੀ ਤਜ ਬ੍ਰਹਮ ਰੰਦਰਿਉ ਤਾਲ ਦਹੋਰਾ ਮੈਂ ਖਾਸੁਰ ਕਾ ਮਾਰ ਕਰ ਪ੍ਰਫੁੱਲਤ ਪੀ ਜਗ ਮਾਏ ਤਾ ਦਿਨ ਤੇ ਮੈਂ ਖੇਵਲੈ ਦੇਤ ਜਗਤ ਸੁਖ ਪਾਏ ਇਤ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਮੈਂ ਖਾਸੁਰ ਬਧੈ ਪ੍ਰਥਮ ਧਿਆਏ ਸੰਪੂਰਨ ਮਸਤ ਸੁਭ ਮਸਤ ਅਪਜੂ